युग युग थाप सदा निर्वैर जन्म मरण नहीं धंधा पैर युग युग थाप सदा निर्वैर युग युग से थापे जाता है जाता है जब जोत प्रकट हो जाती है हम्म। सदा वास्ते निर्वैर हो जाता है हम्म। जन्म निर्वैर ठीक है जी जन्म मरण नहीं धंधा तैर ਜਨਮਣ ਸੰਸਾਰ ਪੈਰ ਪਾਇਆ ਫਿਰਨਾ ਮਾਇਆ ਜੇ ਉਹਦਾ ਕਾਬਲ ਨਹੀਂ ਠੀਕ ਹੈ ਜੀ ਜੋ ਦੀਸੇ ਸੋ ਆਪੇ ਆਪ ਆਪ ਪਾਏ ਆਪੇ ਘਟ ਥਾਪ ਜੋ ਦੀਸੇ ਸਭ ਆਪੇ ਆਪ ਜੋ ਦੇਖਦਾ ਆਪਣਾ ਆਪਾ ਹੀ ਦੇਖਦਾ ਜੋ ਦੇਖਦਾ ਸਾਰੇ ਚ ਆਪਣਾ ਉੱਪਰ ਹੀ ਆਉਂਦਾ ਅੱਛਾ ਆਪ ਉਪਾਏ ਆਪ ਆਪ ਆਪ ਪੈਦਾ ਕੀਤੇ ਤੇ ਸਾਰੇ ਘਟ ਆਪੇ ਉਹਨੂੰ ਵੀ ਕਹਿਦਾ ਅੱਜ ਆਪੇ ਪੈਦਾ ਕੀਤੇ ਨੇ ਆਪੇ ਜੋ ਤਰੀ ਪੈਦਾ ਕੀਤੇ ਨੇ ਜੋ ਤੁਹਾਨੂੰ ਚਾਹੀਦੀ ਹੈ ਠੀਕ ਹੈ ਦੁਆ ਕੌਣ ਹੈ ਦੁਆ ਤਾਂ ਕੋਈ ਹੈ ਨਹੀਂ ਠੀਕ ਹੈ ਜੀ ਆਪ ਅਗੋਚਰ ਧੰਦਾ ਲੋਈ ਜੋਗ ਜੁਗਤ ਜਗ ਜੀਵਨ ਸੋਈ ਆਪ ਅਗੋਚਰ ਸਦਾ ਦੀ ਡਿਪੈਂਡੈਂਟ ਹੈ ਅੰਦੇ ਲੋਈ ਅੰਦੇ ਚ ਜ਼ਰੂਰ ਲੱਗੀ ਹੋਈ ਹੈ ਠੀਕ ਹੈ ਜੀ ਸਭ ਉੱਪਰ ਹੈ ਗੋਚਰ ਹੋਈ ਹੈ ਹੁਕਮ ਹੈ ਅੱਛਾ ਜੀ ਹੁਕਮ ਵਿੱਚ ਹੈ ਤਦੇ ਜਿਹੜੀ ਹੈ ਹੁਕਮ ਵੀ ਤਾਂ ਤਾਂ ਨਹੀਂ ਹੈ ਤੇ ਲੋਈ ਦਿਲ ਹੋਈ ਹੈ ਤਾਂ ਹੁਕਮ ਦੇ ਵਿੱਚ ਹੈ ਅਗੋਚਰ ਹੈ ਅੱਛਾ ਜੀ ਲੋਈ ਕੀ ਹੁੰਦਾ ਜੀ ਲੋਈ ਲੁਕਾਈ ਨੂੰ ਕਿਹਾ ਜਾਂਦਾ ਵੈਸੇ ਲੋਈ ਜੋਤ ਹੈ ਅੱਛਾ ਜੀ ਜੋਗ ਜੁਗਤੀ ਜਗ ਜੀਵਨ ਸੋਈ ਜੋਗ ਜੁਗਤੀ ਜਗ ਜੀਵਨ ਸੋਈ ਜੋ ਜੁਗਤੀ ਜਗ ਦਾ ਜੀਵਨ ਆਪੇ ਹੀ ਆ ਅੱਛਾ ਜੀ ਪਰ ਆਚਾਰ ਸੱਚ ਸੁਖ ਹੋਈ ਨਾਮ ਵਿਹੋਣਾ ਮੁਕਤ ਕਿਵ ਹੋਈ ਪਰ ਆਚਾਰ ਸੱਚ ਸੱਚ ਸੁਖ ਹੋਈ ਸੱਚ ਆਚਾਰ ਇਹਦੇ ਨੂੰ ਸੁਖੇ ਸੁਖ ਹੈ ਪਰ ਆਚਾਰ ਸੱਚ ਸੁਖ ਹੋਈ ਮੁਕਤ ਵਿਹੋਣਾ ਮੁਕਤ ਕਿਵ ਹੋਈ ਨਾਮ ਤੇ ਮੈਨੂੰ ਮੁਕਤੀ ਨਹੀਂ ਹੈ ਠੀਕ ਹੈ ਜੀ